ਬੱਬਾ ਬੁਝਿਆ ਨਹੀਂ ਮੂੜੇ ਭਲਮ ਭੂਲੇ ਤੇਰਾ ਜਨਮ ਗਿਆ ਇਹ ਤੈਨੂੰ ਸਮਝ ਨਹੀਂ ਆ ਰਹੀ ਬੁੱਝ ਨਹੀਂ ਆ ਤੂੰ ਕਿ ਮੇਰਾ ਭਰਮ ਬਦਲੀ ਜਾਂਦਾ ਬੁੱਧੀ ਦਾ ਨਾਸ ਹੋਈ ਜਾਂਦਾ ਜੇ ਤੂੰ ਜਿੱਦਣ ਪਤਾ ਲੱਗ ਗਿਆ ਵੀ ਭਰਮ ਗੱਲਾਂ ਪਰਮੇਸ਼ਰ ਦੀਆਂ ਸਾਰੇ ਕਰਦੇ ਨੇ ਪਰਮੇਸ਼ਰ ਕੀ ਹੈ ਦਾ ਤੈਨੂੰ ਪਤਾ ਨਹੀਂ ਲੱਗ ਰਿਹਾ ਬੱਬਾ ਬੁਝੇ ਨਹੀਂ ਮੂੜੇ ਭਰਮ ਭੂਲੇ ਤੇਰਾ ਜਨਮ ਗਿਆ ਉਹ ਮੂਰਖਾਂ ਤੋਂ ਬੁਝ ਨਹੀਂ ਰਿਹਾ ਇਸ ਕਰਕੇ ਭਰਮ ਕੋ ਲਿਆ ਹੋਇਆ ਕੋ ਲੈ ਕਰਕੇ ਤੇਰਾ ਜਿਹੜਾ ਜਾਨੂ ਹੈ ਜਾਈ ਜਾਂਦਾ ਵਿਅਰਥ ਜਾਈ ਜਾਂਦਾ ਜਨਮ ਧਰਮ ਦੇ ਪ੍ਰਚਾਰ ਦੇ ਵਿੱਚ ਗਿਆਨ ਵਧਣਾ ਸੀ ਵਧੀ ਜਾਂਦਾ ਪਰ ਇਸ ਕਰਕੇ ਜਨਮ ਦਾ ਸਾਥ ਆਈ ਜਾਣਾ ਜਾਈ ਜਾਣਾ ਜਨਮ ਜਾਈ ਜਾਂਦਾ ਪਰ ਉਹ ਵਧੀ ਜਾਂਦਾ ਪਰ ਉਹ ਘਟਾਉਣਾ ਸੀ ਗਿਆਨ ਵਧਾਉਣਾ ਸੀ ਉਲਟਾ ਹੋ ਰਿਹਾ ਹਣ ਹੁੰਦਾ ਨਾਉ ਧਰਾਇਓ ਪਾਂਦਾ ਖਬਰਾਂ ਦਾ ਭਾਰ ਖੁਦ ਲਿਆ ਤੂੰ ਪਾਤਾ ਹੈ ਨਹੀਂ ਪਾਂਦਾ ਹੁੰਦਾ ਜਿਹੜਾ ਰਾਹ ਦਾ ਮਾਰਗ ਦਾ ਜਾਣਦਾ ਹੋਵੇ ਜਿਹੜਾ ਸੱਚ ਦੇ ਮਾਰਗ ਦਾ ਗਿਆਤਾ ਹੋਵੇ ਜਾਣਦਾ ਹੋਵੇ ਅਸਲੀ ਧਾਰਮਿਕ ਵੀ ਹੋਵੇ ਇੱਕ ਤੱਕ ਤੁਹਾਨੂੰ ਇੱਕ ਤੱਕ ਦੀ ਸੋਚੀ ਖਰਾ ਦੇ ਕੀ ਹੈ ਜਿਹਨੂੰ ਕਹਿੰਦੇ ਨੇ ਕੋਈ ਪਰਮੇਸ਼ਰ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਅੱਲਾ ਕਹਿੰਦਾ ਇੱਕ ਨੂੰ ਉਹ ਇੱਕ ਕੀ ਹੈ ਉਹਦੀ ਸੋਚੀ ਜਿਹੜਾ ਖਰਾ ਸਕਦਾ ਹੋਵੇ ਪਾਉਂਦਾ ਹੋਵੇ ਬੰਦ ਜਿਹੜਾ ਪੰਥ ਜਾਣਦਾ ਹੋਵੇ ਰਸਤੇ ਦੇ ਜਾਣਕਾਰ ਹੋਵੇ ਤੂੰ ਆਣ ਹੁੰਦਾ ਬੰਦਾ ਹੈ ਨਹੀਂ ਨੌਦਰਾ ਹੀ ਬੰਦਾ ਬੰਦਾ ਹਣ ਹੁੰਦਾ ਨੌਦਰਾ ਹੈ ਬੰਦਾ ਨਹੀਂ ਹੈਗਾ ਤੂੰ ਬੰਦਾ ਨੌਦਰਾ ਆਇਆ ਬੰਦਾ ਖਬਰਾਂ ਦਾ ਭਾਰਤ ਦਲਿਆ ਤਾਂ ਹੋਰ ਆਗਾ ਭਾਰਤ ਨੂੰ ਆਪਣੇ ਜੁਗੇ ਲਈ ਜਾਂਦਾ ਕਿਉਂ ਰਾਹ ਉਲਟਾ ਦੱਸੀ ਜਾਂਦਾ ਉਲਟਾ ਰਾਹ ਦੱਸਣ ਨਾਲ ਜਿਹੜੇ ਜੁਗੇ ਭਾਰ ਜਾਂਦੇ ਉਹਨਾਂ ਦਾ ਵੀ ਜੀਵਨ ਖਰਾਬ ਹੁੰਦਾ ਤੇਰਾ ਵੀ ਖਰਾਬ ਹੁੰਦਾ ਉਹ ਜਿਹੜਾ ਨੁਕਸਾਨ ਹੋਇਆ ਦਾ ਹੋ ਰਿਹਾ ਉਹਦਾ ਭਾਰ ਤੇਰੇ ਜੁਗੇ